दुविपनी पृथ्वचार कह रे प्यारे अंतुचार नाम पास के ए सवै निकस चलत हजार द्रुदनी पृथ्व बखान कह रे प्यार पुन पद दे हो नाम पास के हो तय चीन चतुर चिदले हो सावजनी पद पृथ्व कह रे प्यारे अंतुचार नाम पास के हो तय लीजो सो कब सुधार मातंगन पद पृथ्व कह रे प्यारे पद कह अंत नाम पास के होत है चीनो चतुर ਪ੍ਰਿਥਵ ਤਰੰਗਨੀ ਸ਼ਬਦ ਕਹਿ ਰੇ ਪਿਆਰੇ ਅੰਤ ਮਖਾਨ ਨਾਮ ਪਾਸ ਕੇ ਹੋ ਤੈ ਚਤੁਰ ਲਿਓ ਪਹਿਚਾਨ ਹਸਤਨ ਨਿਆਦ ਉਚਾਰ ਕਹਿ ਰੇ ਪਿਆਰੀ ਪਦ ਕੋ ਦੀਨ ਨਾਮ ਪਾਸ ਕੇ ਹੋ ਤੈ ਚਤੁਰ ਲੀਜਿਓ ਚੀਨ ਪ੍ਰਿਥਮ ਉਚਰ ਪਦ ਧੰਤਨੀ ਰੇ ਪਿਆਰੇ ਅੰਤ ਮਖਾਨ ਨਾਮ ਪਾਸ ਕੇ ਹੋ ਤੈ ਚੀਨ ਲਿਓ ਬੋਧੀਵਾਨ ਦੁਰਦਨ ਆਦ ਵਿਚਾਰ ਕਹਿ ਮੁਰਦਨ ਅੰਤ ਬਖਾਨ ਨਾਮ ਪਾਸ ਕੇ ਹੋਤ ਹੈ ਲੀਜੋ ਸਮਝ ਸੁਜਾਨ ਪਦਮਨੀ ਆਦ ਵਿਚਾਰੀਐ ਰੇ ਪਿਆਰੀ ਅੰਤ ਬਖਾਨ ਨਾਮ ਪਾਸ ਕੇ ਹੋਤ ਲੀਜੋ ਸਮਝ ਸੁਜਾਨ ਬਿਆਲਾ ਆਦ ਬਖਾਨੀਐ ਰੇ ਪਿਆਰ ਪਾਦੇ ਦੀਨ ਨਾਮ ਪਾਸ ਕੇ ਹੋਤ ਸੋ ਕਬ ਲੀਜੀਐ ਚੀਨ ਆ ਸ਼ਬਦ ਕਹਿ ਕੁੰਜਰੀ ਅੰਤਕ ਪੰਤਕ ਦੀਨ ਨਾਮ ਪਾਸ ਕੇ ਹੋਤੈ ਹੈ ਸੁਰ ਲੀਜਿਓ ਚੀਨ ਇੰਭੀ ਆਦ ਵਿਚਾਰੀਐ ਰੇ ਪਿਆਰ ਕੋ ਪੁਨ ਦੀਨ ਨਾਮ ਪਾਸ ਕੇ ਹੋਤੈ ਲੀਜੋ ਸਮਝ ਪਰਬੀਨ ਪ੍ਰਥਮ ਕੁੰਭਨੀ ਸ਼ਬਦ ਕਾਇ ਰਿਪ ਅੰਤਮ ਖਾਨ ਨਾਮ ਪਾਸ ਕੇ ਹੋਤ ਹੈ ਲੀਜੋ ਸਮ ਸੁਜਾਨ ਕਰਨੀ ਪ੍ਰਥਮ ਉਚਾਰ ਕੈ ਰੇਪਿਆ ਅੰਤਮ ਖਾਨ ਨਾਮ ਪਾਸ ਕੇ ਹੋਤ ਹੈ ਲੀਜੋ ਸਮ ਸੁਜਾਨ ਪ੍ਰਥਮ ਸਿੰਧਰੀ ਸ਼ਬਦ ਕਹਿ ਰੇ ਪਿਆਰੇ ਅੰਤ ਉਚਾਰ ਨਾਮ ਪਾਸ ਕੇ ਸਕਲ ਹੀ ਨਿਕਸਲ ਚਲਤਾ ਪਾਰ ਆਦ ਅਨਕਪੀ ਸ਼ਬਦ ਕਹਿ ਰੇ ਪਿਆਰੇ ਅੰਤ ਉਚਾਰ ਨਾਮ ਪਾਸ ਕੇ ਹੋਤ ਹੈ ਲੀਜੋ ਸੋ ਕਾ ਵਿਸੁਧਾਰ ਪ੍ਰਿਥਵਨਾਗਨੀ ਸ਼ਬਦ ਕੈ ਰਿਪ ਆਰਿ ਅੰਤ ਬਖਾਨ ਨਾ ਪਾਂਚ ਕੇ ਹੋਤ ਹੈ ਚੀਨ ਲਿਓ ਮਤਵਾਨ ਹਰਨੀ ਆਦ ਉਚਾਰਿਐ ਰਿਪ ਆਰਿ ਅੰਤ ਬਖਾਨ ਨਾ ਪਾਂਚ ਕੇ ਹੋਤ ਹੈ ਸਮਝ ਲਿਓ ਬੁੱਧਵਾਨ ਮਾਤ ਅੰਗਨ ਪਦ ਪ੍ਰਿਥਵ ਕੈ ਰਿਪ ਆਰਿ ਅੰਤ ਉਚਾਰ ਨਾ ਪਾਂਚ ਕੇ ਹੋਤ ਹੈ ਲੀਜੋ ਸੋ ਕਾ ਸੁਧਾਰ ਆਦ ਉਚਰ ਪਦ ਬਾਜਨੀ ਰਿਪ ਆਰਿ ਅੰਤ ਬਖਾਨ ਨਾ ਪਾਂਚ ਕੇ ਹੋਤ ਹੈ ਸੁਗਰ ਸਤ ਕਰਮਾਨ ਇਤ ਸ੍ਰੀ ਸ਼ਸਤਰ ਨਾਮ ਮਾਲਾ ਪੁਰਾਣੇ ਸ੍ਰੀ ਪਾਂਸ ਨਾਮ ਚਤੁਰਥ ਮੂ ਧਿਆਇ ਸਮਾਪਤ ਮਸਤ ਸੁਭ ਮਸਤ